ਜਿਸ ਮਨ ਬਸੇ ਸੁਨੇ ਲਾਇ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਜਿਸ ਮਨ ਬਸੇ ਜਿਹਦੇ ਮਨ ਬਚਵੇ ਗੱਲ ਸੁਨੇਸ ਜੇ ਮਨ ਚ ਨਹੀਂ ਵੀ ਗੱਲ ਤਾਂ ਸੱਚ ਹੈ ਬੋਲਣੀ ਚਾਹੀਦੀ ਹੈ ਸੁਨੇ ਲਾਇ ਪ੍ਰੀਤ ਉਹ ਪ੍ਰੀਤ ਲਾ ਕੇ ਗੁਰਬਾਣੀ ਸੁਣਦਾ ਜੇ ਮਨ ਵਿੱਚ ਬਸਦੀ ਆ ਗੁਰਬਾਣੀ ਉਹ ਪ੍ਰੀਤ ਨਾਲ ਸੁਣਦਾ ਨਹੀਂ ਤਾਂ ਉੱਪਰਲੇ ਵੱਲੋਂ ਸੁਣਦਾ ਇੱਧਰ ਦੀ ਗੱਡੀ ਜਾਂਦਾ ਕੁਝ ਇੱਧਰ ਦੀ ਗੱਡੀ ਜਾਂਦਾ ਉਹ ਕਹਿੰਦਾ ਮੰਨਦਾ ਮੈਂ ਵੀ ਨਹੀਂ ਜੋ ਟਾਈਮ ਵੀ ਬਹੁਤ ਲਾ ਲਿਆ ਢੀਡ ਮੈਂ ਵੀ ਬਹੁਤ ਆ ਪੱਤਾ ਤੇ ਪਾਣੀ ਟਾਈਮ ਵੀ ਬਹੁਤ ਪਾਇਆ ਪਰ ਮੈਂ ਮੈਂ ਵੀ ਸੁੱਕੇ ਦਾ ਸੁੱਕਾ ਹੀ ਆ ਅਸਰ ਮੇਰੇ ਤੇ ਵੀ ਕੋਈ ਨਹੀਂ ਹਾਂਜੀ ਜਿਸ ਮਨ ਬਸੇ ਸੁਨੇ ਲਾਇ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਜਿਹੜਾ ਪ੍ਰੀਤ ਲਾ ਕੇ ਸੁਣਦਾ ਉਹਦੇ ਹਰ ਪ੍ਰਭ ਚਿੱਤ ਚ ਪ੍ਰਗਟ ਹੋ ਜਾਂਦਾ ਹੈ ਉਹਦੇ ਸ਼ਬਦ ਗੁਰੂ ਚਿੱਤ ਵਿੱਚ ਆ ਵਸਦਾ ਹੈ ਹਾਂਜੀ ਜਨਮ ਮਰਨ ਦਾ ਦੁੱਖ ਨਿਵਾਰਾ ਹੈ ਜਿਹੜਾ ਵਸਦਾ ਹੈ ਦੁਰਲਭ ਦੇ ਇਹ ਚਿੱਤ ਆਵੇ ਤਤਕਾਲ ਕਰੋ ਸੋਜੀ ਆਪੇ ਆਉਣ ਲੱਗ ਜਾਂਦੀ ਹੈ ਜਿਹਦੇ ਨੇੜੇ ਹੋ ਕੇ ਕਾਦੇ ਦੱਸਣ ਲੱਗ ਜਵੇ ਉਹਨੂੰ ਆਪੇ ਸੋਜੀ ਆਉਣ ਲੱਗ ਜਾਂਦਾ ਤਿਸ ਜਨ ਆਵੇ ਹਰ ਪ੍ਰਭ ਹਰ ਪ੍ਰਭ ਚੀਤ ਜਦ ਆਉਂਦਾ ਨਾ ਉਹਨੂੰ ਆਪ ਜਪਾ ਆਪ ਆਪ ਜਪਾਏ ਜਪੇ ਸੁਣੋ ਉਹ ਅੰਦਰ ਬੈਠ ਕੇ ਜਪਉਂਦਾ ਫਿਰ ਆਪ ਗਵਾਇਤ ਤੋ ਹਰ ਗੁਣ ਤੇ ਜਨਮ ਆਵੇ ਹਰ ਪ੍ਰਭ ਹਰ ਦੇ ਨਾਲ ਪ੍ਰਭ ਆਉਂਦਾ ਹਰ ਦਾ ਪ੍ਰਭ ਨਾਲ ਆਉਂਦਾ ਸ਼ਬਦ ਗੁਰੂ ਹਰ ਆਪਣੇ ਮੂਰਤੀ ਪ੍ਰਗਟ ਹੁੰਦਾ ਫਿਰ ਆ ਕੇ ਅਗਲਾ ਸਬਕ ਦੇਣ ਵਾਸਤੇ ਸੋਚੀ ਨਹੀਂ ਸਾਡੇ ਕੋਈ ਦੀ ਬੁੱਧੀ ਹੈ ਦੀ ਬੁੱਧੀ ਨੂੰ ਐਕਸਟਰਾ ਉਥੋਂ ਮਿਲਦੀ ਹੈ ਜਿਹੜੀ ਤੁਹਾਡੇ ਕੋਲ ਪੁਆਇੰਟ ਆ ਗਿਆ ਨਾ ਉਹਨੂੰ ਸਮਝਣ ਵਾਸਤੇ ਐਕਸਟਰਾ ਉਥੋਂ ਛੱਡਦਾ ਲਾਈਟ ਵੀ ਆ ਗੱਲ ਹੈ ਬੁੱਝਣ ਵਾਲੀ ਹੈ ਬੁਝਾਲਤ ਬੁੱਝੀ ਤਾਂ ਜਾਣ ਲੱਗਦੀ ਹੈ ਜਾਂ ਹਰ ਪ੍ਰਭ ਚਿੱਤ ਆਉਂਦਾ ਜਿਸੇ ਬੁਝਾਏ ਬੁੱਝੀ ਸੀ ਬੁਝਾਉਣ ਵਾਸਤੇ ਉਹਨੂੰ ਆਪ ਆਉਣਾ ਪੈਂਦਾ ਬੁੱਝ ਨਹੀਂ ਸਕਦਾ ਕੋਈ ਵੀ ਆਪਣੇ ਆਪ ਜਿਸ ਮਨ ਬਸਾ ਸੁਣੇ ਲਾਏ ਉਹ ਤੋਂ ਬਾਅਦ ਬੁਝਾਉਣ ਵਾਲਾ ਕੇ ਬਹਿੰਦਾ ਆਹ ਗੱਲ ਹੈ ਪਹਿਲਾਂ ਨਹੀਂ ਬਹਿੰਦਾ ਆ ਕੇ ਪਹਿਲਾਂ ਕਹਿੰਦਾ ਇਹਨੂੰ ਲੋੜੇ ਦੀ ਉਹ ਆ ਕੇ ਵੀ ਕੀ ਕਰੇ ਤੇ ਸਾਨੂੰ ਲੋੜ ਨਹੀਂ ਜੇ ਲੋੜ ਹੁੰਦੀ ਹੈ ਫਿਰ ਆ ਅਵਸਥਾ ਸੁਣੇ ਲਾਏ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਜੀ ਚਿੱਤ ਵਿੱਚ ਕਿਉਂ ਆਇਆ ਹਰ ਪ੍ਰਭ ਉਹ ਜਪਾਉਣ ਆਇਆ ਉਹ ਬੁਝਾਉਣ ਆਇਆ ਬੁਝਾਰਤ ਨੂੰ ਨਹੀਂ ਤਾਂ ਬੁੱਝਣ ਵਾਲਾ ਕੌਣ ਹੈ ਡੰਡਰ ਪਸ਼ੂ ਕਹਾ ਬੁਝਾਲ ਤੋਂ ਬੁੱਝਾ ਢੋਰਾ ਉਹਦਾ ਢੋਰ ਹੈ ਪਸ਼ੂ ਹੈ ਉਹ ਫਿਰ ਪਸ਼ੂ ਨਹੀਂ ਫਿਰ ਬੰਦਾ ਆਉਂਦਾ ਫਿਰ ਆਪ ਆਉਂਦਾ ਹੋ ਹਾਂਜੀ ਜਨਮ ਮਰਨ ਦਾ ਦੁੱਖ ਨਿਵਾਰਾ ਹੈ ਦੁਰਲਭ ਦੇ ਤਤਕਾਲ ਹੈ ਜਨਮ ਮਰਨ ਦਾ ਦੁੱਖ ਨਿਵਾਰੈ ਜਨਮ ਮਰਨ ਦਾ ਦੁੱਖ ਫਿਰ ਘਟਿਆ ਜਾਂਦਾ ਹੈ ਜਨਮ ਮਰਨ ਤਾਕਾ ਦੁੱਖ ਨਿਵਾਰੈ ਹਾਂ ਜਨਮ ਮਰਨ ਦਾ ਦੁੱਖ ਫਿਰ ਘਟਿਆ ਜਾਂਦਾ ਉਹਦਾ ਤਾਕਾ ਜਦੋਂ ਆ ਕੇ ਆਉਂਦਾ ਉਹਦਾ ਜਨਮ ਮਰਨ ਦਾ ਦੁੱਖ ਕੱਟ ਦਿੰਦਾ ਫਿਰ ਉਹ ਜਿਹਦੇ ਹਰ ਪ੍ਰਭ ਜਿੱਤਾ ਹੁੰਦਾ ਜਦੋਂ ਹਰ ਪ੍ਰਭ ਆਉਂਦਾ ਤੇ ਫਿਰ ਦੁੱਖ ਕੱਟਣਾ ਆਉਂਦਾ ਜੇ ਫੇਰ ਵੀ ਦੁੱਖ ਰਹਿ ਗਿਆ ਫਿਰ ਉਹਦਾ ਆਉਣ ਦਾ ਫਾਇਦਾ ਕੀ ਹੋਇਆ ਦੁਰਲਭ ਦੇ ਤਤਕਾਲ ਹੈ ਜਿਹੜੀ ਦੁਰਲਭ ਦੇ ਹੀ ਅੰਦਰ ਲਈ ਹੈ ਉਹਦਾ ਉਧਾਰ ਹੋ ਜਾਂਦਾ ਅਪਾਰ ਦੇ ਦੁਰਲਭ ਦੇ ਹੀ ਨਹੀਂ ਹੈ ਹਾਂਜੀ ਤਤਕਾਲ ਉਧਾਰ ਉਹ ਫੌਰਨ ਉਧਾਰ ਹੋ ਜਾਂਦਾ ਉਹਦਾ ਅਲੱਗ ਹੋ ਜਾਂਦੀਆਂ ਦੋਏ ਨਿਰਮਲ ਸੋਭਾ ਅਮਰਤ ਤਾਕੀ ਬਾਣੀ ਇੱਕ ਨਾਮ ਮਨ ਮਹੇ ਸਮਾਨੀ ਨਿਰਮਲ ਸੋਭਾ ਫਿਰ ਉਹਦੀ ਸੋਭਾ ਨਿਰਮਲ ਹੁੰਦੀ ਫਿਰ ਨਿਰਮਲ ਸੋਭਾ ਕਰਦਾ ਫਿਰ ਮਾਇਆ ਦੀ ਸੋਭਾ ਨਹੀਂ ਕਰਦਾ ਫਿਰ ਮੂੰਹ ਦੇਖ ਮੈਂ ਟਿੱਕੇ ਨਹੀਂ ਲਾਉਂਦਾ ਫਿਰ ਉਹ ਗੁਰੂ ਨੂੰ ਗੁਰੂ ਮੰਨਦਾ ਹੈ ਜਿਹੜਾ ਡੁਪਲੀਕੇਟ ਗੁਰੂ ਬਣਾਉਂਦਾ ਕਹਿੰਦਾ ਵੀ ਇਹ ਗੁਰੂ ਹੁੰਦਾ ਹੀ ਨਹੀਂ ਭਗਤ ਗੁਰੂ ਨਹੀਂ ਹੁੰਦੇ ਭਗਤ ਦਾਸ ਹੁੰਦੇ ਨੇ ਭਗਤ ਸਾਰੇ ਬਰਾਬਰ ਹੁੰਦੇ ਨੇ ਸੱਚਖੰਡ ਵਿੱਚ ਸਾਰੇ ਹੀ ਭਗਤੇ ਨੇ ਗੁਰੂ ਕੋਈ ਹੈ ਹੀ ਨਹੀਂ ਗੁਰੂ ਤਾਂ ਉਹਨਾਂ ਦਾ ਜਿਹੜਾ ਸਾਰਿਆਂ ਦਾ ਸਮੁੱਚਾ ਇੱਕ ਉਪਦੇਸ਼ ਹੈ ਉਹ ਗੁਰੂ ਹੈ ਜਾਂ ਇਕੱਠੇ ਹੋ ਕੇ ਇੱਕ ਉਪਦੇਸ਼ ਕਰਦੇ ਨੇ ਸਾਰੇ ਇੱਕ ਇੱਕ ਆਵਾਜ਼ ਜਿਹੜੀ ਇੱਕ ਆਵਾਜ਼ ਨਾਲ ਬੋਲਦੇ ਨੇ ਉਹ ਆਵਾਜ਼ ਗੁਰੂ ਦਾ ਸਾਰਿਆਂ ਦੀ ਬਣਦੀ ਸ਼ਬਦ ਗੁਰੂ ਉਹਨਾਂ ਦਾ ਉਪਦੇਸ਼ ਗੁਰੂ ਹੈ ਕੱਲਾ ਕੱਲਾ ਕੋਈ ਗੁਰੂ ਨਹੀਂ ਕੱਲੇ ਤਾਂ ਸਾਡੇ ਬਰਾਬਰ ਨੇ ਭਾਈ ਨੇ ਉਹ ਭਾਈ ਦਾ ਖਦਾ ਮਿਲਦਾ ਰਿਹਾ ਗੁਰਬਾਣੀ ਜਿਹੜਾ ਭਾਈ ਹੈ ਉਹ ਵੀ ਗੁਰੂ ਹੈ ਫਿਰ ਜਿਹਨਾਂ ਨੂੰ ਗੁਰੂ ਹੈ ਜਿਹਨੂੰ ਭਾਈ ਦਾ ਖਦਾ ਦਿੱਤਾ ਉਹ ਵੀ ਗੁਰੂ ਹੈ ਤੇ ਬਾਬਾ ਬੁੱਢਾ ਬਾਬੇ ਦਾ ਖਿਤਾਬ ਦਿੱਤਾ ਗੁਰੂ ਨਾਨਕ ਨੇ ਗੁਰੂ ਦੇ ਉੱਪਰ ਹੈ ਗੁਰੂ ਦਾ ਬਾਬਾ ਫਿਰ ਬਹੁਤ ਗੜਬੜ ਹੋ ਜੂਗੀ ਜੇ ਤਾਂ ਕਰਾਂਗੇ ਪਰ ਮੂਰਖ ਨੇ ਤਾਂ ਮੂਰਖ ਸੀ ਕੋਰ ਪ੍ਰਚਾਰ ਕਰਨ ਵਾਲੇ ਮੂਰਖ ਸੀਗੇ ਅੰਡਸਲਟ ਪ੍ਰਚਾਰ ਕਰਤਾ ਉਹ ਇੱਕ ਪਾਸੇ ਹੀ ਬਾਬਾ ਕਹੋਗੇ ਉਹਨਾਂ ਤੇ ਬਾਬਾ ਤਾਂ ਵੱਡਾ ਹੁੰਦਾ ਨਾਨਕ ਬਾਬੇ ਦਾ ਖਿਤਾਬ ਦੇ ਰਿਹਾ ਆਪ ਤਾਂ ਵੱਡਾ ਖਿਤਾਬ ਦੇ ਰਿਹਾ ਬਾਬਾ ਬਣਾ ਬਸੂ ਇਸ ਗਾਉ ਬਾਬੇ ਅੱਗੇ ਤਾਂ ਫਰਿਆਦ ਕਰੀ ਦੀ ਹੈ ਉਹ ਤਾਂ ਵੱਡਾ ਹੋ ਗਿਆ ਕੁਝ ਵੀ ਪਤਾ ਨਹੀਂ ਸੀ ਅੰਤ ਸੰਤ ਕਰਕੇ ਸਾਰਾ ਹੀ ਨਾਸ ਕਰਤਾ ਹਾਂਜੀ ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਅਮਰਤਾ ਕੀ ਬਾਣੀ ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਣੀ ਏਕ ਨਾਮ ਮਨ ਮਾਹੇ ਸਮਾਣੀ ਦੂ ਇਹ ਭਾਈ ਗੁਰਦਾਸ ਨੂੰ ਐਵੇਂ ਨਹੀਂ ਭਾਈ ਦਾ ਖਿਤਾਬ ਦਿੱਤਾ ਡੁਪਲੀਕੇਟ ਤਾਂ ਕਿਸੇ ਨੇ ਖਿਤਾਬ ਨਹੀਂ ਦਿੱਤਾ ਭਾਈ ਗੁਰਦਾਸ ਨੂੰ ਭਾਈ ਦਾ ਸਭ ਝੂਠ ਬੋਲਦੇ ਨੇ ਭਾਈ ਦਾ ਕਿਵੇਂ ਖਿਤਾਬ ਦੇ ਇਹ ਸਾਡੇ ਦਿੱਤੇ ਖਿਤਾਬ ਨੇ ਜਦ ਤੇ ਸ਼ਰਾਰਤਾਂ ਕੀਤੀਆਂ ਨੇ ਅਸੀਂ ਉਹ ਤਾਂ ਉਹਦੀ ਬਾਣੀ ਨੂੰ ਬਰਾਬਰ ਕਰਨਾ ਸੀਗਾ ਚੱਕ ਕੇ ਨਾ ਉਹਦੀ ਭਾਈ ਗੁਰਦਾਸ ਦੀ ਬਾਰਾਂ ਨੂੰ ਭਾਈ ਬਣਾ ਕੇ ਦਾ ਬਰਾਬਰ ਕਰਨਾ ਸੀ ਗੁਰਬਾਣੀ ਰੱਦ ਕਰਦੀ ਸੀ ਭਾਈ ਦਾ ਖਿਤਾਬ ਦੋ ਉਦੋਂ ਪਹਿਲਾਂ ਭਾਈ ਦਾ ਖਿਤਾਬ ਕਿਹਨੂੰ ਹੈ ਗੁਰਦਾਸ ਤੋਂ ਪਹਿਲਾਂ ਦੱਸੋ ਗੁਰੂ ਭਾਈ ਦੱਸਦਾ ਹੈ ਕਿ ਸਰ ਫਿਰ ਕਿਉਂ ਦੱਸਦਾ ਭਾਈ ਦੱਸਦਾ ਬੜੀ ਜ਼ਰੂਰ ਭਾਈ ਦੱਸਦਾ ਬਾਜ ਦੱਸਦਾ ਹੈ ਗੁਰੂ ਨੇ ਕਿਸੇ ਨੂੰ ਨਹੀਂ ਦੱਸਦਾ ਕਿਵੇਂ ਦੇ ਸਕਦੇ ਨੇ ਭਾਈ ਦੱਸਦਾ ਭਾਈ ਦਾ ਬਰਾਬਰ ਦਾ ਹੁੰਦਾ ਸਰ ਇਸ ਆਵੇਂ ਨਾਲ ਕੀਤੇ ਨੇ ਗੱਲਾਂ ਉਹ ਤਾਂ 12 ਦੇ ਬਰਾਬਰ ਕਰਦੀ ਹੁੰਦੀ ਤੁਹਾਡੇ ਤਾਂ ਕਰਤਾ ਹਾਂ ਦੂਖ ਰੋਗ ਬਿਨਸੇ ਪੈ ਭਰਮ ਸਾਧ ਨਾਮ ਨਿਰਮਲ ਤਾਂ ਕੇ ਕਰਮ ਦੁਖ ਰੋਗ ਬਿਨਸੇ ਪੈ ਭਰਮ ਦੁਖ ਰੋਗ ਪੈ ਔਰ ਭਰਮ ਬਿਨਸੇ ਪੈ ਭਰਮ ਬਿਨਸੇ ਜਾਣਦੇ ਨੇ ਨਾਸ ਹੋ ਜਾਂਦੇ ਨੇ ਜਦੋਂ ਆ ਕੇ ਅੰਦਰ ਆਪ ਹੀ ਆ ਗਿਆ ਹਿਰਦੇ ਵਿੱਚ ਆਪ ਵਿੱਚ ਪਾਉਣ ਨੂੰ ਜਦ ਨਾਮ ਜਪ ਲਿਆ ਦੁੱਖ ਰੋਗ ਸੇ ਪੈ ਭਰਮ ਉਹ ਤਾਂ ਬਿਰਸ ਜਾਣੇ ਹੀ ਸੀ ਪੈ ਵੀ ਭਰਮ ਵੀ ਗੁਰ ਪ੍ਰਸਾਦ ਭਰਮ ਕਾ ਨਾਸ ਜਦੋਂ ਗੁਰਬਾਣੀ ਦੀ ਸੋਚੀ ਆ ਗਈ ਜਪ ਲਿਆ ਬੁਝ ਲਿਆ ਦੁੱਖ ਰੋਗ ਦਿਨਸੇ ਪੈ ਭਰਮ ਪੈ ਭਰਮ ਸਾਧ ਨਾਮ ਨਿਰਮਲ ਤਾਂ ਕੇ ਕਰਮ ਸਾਧ ਨਾਮ ਫੇਰ ਜਾ ਕੇ ਸਾਧ ਫੇਰ ਸਾਧ ਤਾਂ ਸਾਧ ਹੋਇਆ ਪੂਰੇ ਦਾ ਪੂਰਾ ਮਨ ਵੀ ਸਾਧ ਹੋ ਗਿਆ ਹੁਣ ਹੁਣ ਮਨ ਵੀ ਪਹਿਲਾਂ ਅੱਧਾ ਸਾਧ ਸੀ ਨਾ ਹੁਣ ਪੂਰਾ ਸਾਧ ਹੋ ਗਿਆ ਨਿਰਮਲਤਾ ਕੇ ਕਰਮ ਕਰਮ ਵੀ ਹੁਣ ਨਿਰਮਲ ਕਰਦਾ ਚਿੱਤ ਜਮਾਇ ਰੱਖ ਕੇ ਕੋਈ ਕੰਮ ਨਹੀਂ ਕਰਦਾ ਸਭ ਤੇ ਉੱਚ ਤਾਂ ਕਿ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਉੱਚ ਤਾਂ ਕਿ ਸੋਭਾ ਬਣੀ ਜਿਹੜੀ ਉਹ ਸੋਭਾ ਕਰੂਗਾ ਉਹ ਆਦਮੀ ਜਿਹੜੀ ਸੋਭਾ ਕਰੂਗਾ ਉਸ ਅਵਸਥਾ ਵਿੱਚ ਜਿਹੜੀ ਸੋਭਾ ਕੀਤੀ ਜਾਊਗੀ ਉਹ ਸਭ ਤੋਂ ਉੱਚ ਹੋਊ ਇੱਕੋ ਲੈਵਲ ਦੀ ਹੋ ਗੁਰਬਾਣੀ ਇੱਕੋ ਲੈਵਲ ਦੀ ਹੈ ਨਾ ਇਹ ਸਭ ਤੋਂ ਉੱਚ ਸੋਭਾ ਸੋਭਾ ਹੋਰ ਵੀ ਕੀਤੀ ਹੋਈ ਹੈ ਹੋਰ ਗੱਲ ਸਾਚ ਪਰ ਉਸ ਲੈਵਲ ਦਾ ਆਦਮੀ ਜੋ ਸੋਭਾ ਕਰੂਗਾ ਉੱਚ ਹੋਊਗੀ ਸਭ ਤੋਂ ਉੱਚ ਸਭ ਤੋਂ ਉੱਚ ਤਾਂ ਕਿ ਸੋਭਾ ਬਣੀ ਤਾਂ ਕਿ ਸੋਭਾ ਆਪਣੀ ਉਹਦੀ ਸੋਭਾ ਕੋਈ ਨਹੀਂ ਹੁੰਦੀ ਉਹਦੀ ਖੇਤੀ ਸੋਭਾ ਹੁੰਦੀ ਹੈ ਨਾਨਕ ਇਹ ਗੁਣ ਨਾਮ ਸੁਖ ਮਨੀ ਨਾਨਕ ਇਹ ਗੁਣ ਨਾਮ ਸੁਖ ਜਦੋਂ ਇਹ ਗੁਣ ਪੈਦਾ ਹੋਊਗਾ ਇਹ ਗੁਣ ਜਿਹੜਾ ਜੇ ਕਿਸੇ ਦੇ ਗੁਣ ਹੋਵੇ ਸੋਭਾ ਕਰਨ ਦਾ ਗੁਣ ਪੈਦਾ ਹੋ ਜਵੇ ਉਹ ਫਿਰ ਮਨ ਨੂੰ ਸੁਖ ਹੈ ਉਹ ਤੋਂ ਪਹਿਲਾਂ ਮਨ ਸੁਖੀ ਨਹੀਂ ਹੁੰਦਾ ਇਸ ਗੁਣ ਨਾਲ ਸੁਖ ਮੰਦੀ ਹੈ ਮਨਾਂ ਨੂੰ ਸੁਖ ਮਿਲਦਾ ਮਨਾਂ ਨੂੰ ਸੁਖ ਦੇਣ ਵਾਲਾ ਜਿਹੜਾ ਹੈ ਗੁਣ ਇਹ ਹੈਗਾ ਸਭ ਤੇ ਉੱਚ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਜਿਹੜਾ ਸਭ ਤੇ ਉੱਚ ਸੋਭਾ ਜਦ ਕਰਦਾ ਹੈ ਜਿਵੇਂ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਦੀ ਈ ਬੜਿਆਈ ਜਿਹੜੀ ਗੁਰੂ ਨਾਨਕ ਨੇ ਬੜਿਆਈ ਕੀਤੀ ਉਹ ਪਤਾ ਲੱਗਿਆ ਸਭ ਤੇ ਉੱਚ ਉਸ ਬੜਿਆਈ ਨੂੰ ਸਮਝਣ ਵਾਲਾ ਉਸ ਵਡਿਆਈ ਤੋਂ ਸਿਰ ਲੈਣ ਵਾਲਾ ਦਬ ਜਿਹੜਾ ਹੈਗਾ ਉਹਦੇ ਸੁਖ ਪੈਦਾ ਹੋ ਸਕਦਾ ਉਹ ਆਪ ਉਹਦਾ ਮਨ ਕਰਕੇ ਸੁਖਦਾ ਉਹਦੇ ਮਨ 'ਚ ਉੱਥੋਂ ਸੁਖ ਬਣਾ ਚ ਸੁਖ ਪੈਦਾ ਕਰਨ ਵਾਲੀ ਉਹ ਵਡਿਆਈ ਹੁੰਦੀ ਇਹ ਗੁਣ ਨਾਮ ਸੁਖਮਣੀ ਇਹ ਗੁਣ ਦਾ ਨਾਮ ਹੈ ਸੁਖਮਣੀ ਹੈ ਇਹ ਜਿਹੜੇ ਗੁਣ ਗਾਇਨ ਹੈ ਉਹ ਉਸ ਮੇਲੇ ਦਾ ਔਰ ਉਸ ਵੇਲੇ ਦਾ ਗੁਣਾ ਵਿੱਚ ਗਿਆਨ ਹੈ ਉਹ ਮਨ ਨੂੰ ਸੁਖ ਦੇਣ ਵਾਲਾ ਹੈ ਉਹਦੀ ਸੋਭਾ ਦੇ ਵਿੱਚ ਜੋ ਗਿਆਨ ਹੈ ਨਾਮ ਹੈ ਔਰ ਉਹ ਗੁਣ ਨੇ ਉਹਨਾਂ ਨੂੰ ਸਮਝਣਾ ਉਹਨਾਂ ਨੂੰ ਵਿਚਾਰਨਾ ਉਹਦੇ ਵਿੱਚ ਸੁਖ ਮਿਲਦਾ ਸੁਖ ਮਿਲਦੀ ਇਹ ਗੁਣ ਨਾਮ ਸੁਖ ਮਿਲਦੀ ਨੂੰ ਸੁਖ